ਬਨੇ ਦੀ ਸੇਜ ਤੇ ਆਗਣੇ ਕਾ ਦਿਵਾਰ ਰੋਕਿਆ ਖਿਲਾਸ਼ ਲਾਸ਼ਤ ਆਹੇ ਹਸਨ ਦਾ ਲਾਦਲਾ ਔਖੇ ਵਕਤ ਦੇ ਅੰਦਰ ਟਕੂ ਸੇਰਾ ਬਦਵਾਇਆ ਏ ਅਰਮਾਨ ਜਵਨ ਰਾਤ ਕੂ ਸੇਰਾ ਰਾਸਨਾਇਆ ہائے ہائے مڈا قاسم جا ہائے ہائے حسن دا لاڈلا جام بنے دی سیج تے تا جنی قاسم دی مارو کے اگلا ست ہائے ہائے حسن دا لاڈلا